ਫਰੀਦਾ ਗਲੀ ਸੂ ਸੱਜਣ ਵੀ ਇੱਕ ਟਡੈਂਦੀ ਨਾਲ ਹਾਂ ਧੋਖਾਂ ਜਿਉ ਮਲੀ ਕਾਰਨ ਤੇ ਨਾ ਮਾਂ ਪਰੀ ਉਹ ਗੱਲ ਨਹੀਂ ਗੱਲ ਹੀ ਹੈ ਗੱਲੀ ਆਹੋ ਫਰੀਦਾ ਗੱਲੀ ਸੂ ਸੱਜਣ ਵੀ ਇੱਕ ਟੰਡੇਂਦੀ ਨਾਲ ਹਾਂ ਜੇ ਗਲੇ ਜ਼ਮੀਨ ਹੈ 2000 ਬੈਂਕ 'ਚ ਵੀ ਹੋਣਗੇ ਫਿਰ ਗੱਲੀ ਸੋ ਸੱਜਣ ਵੀ ਗੱਲਾਂ ਬਾਤਾਂ ਨਾਲ ਤਾਂ ਵੀ ਸੱਜਣ ਨੇ ਬਾਹਰ ਮਿਲ ਜਾਣਗੇ ਇੱਕ ਟੰਡੇਂਦੀ ਸੱਜਣ ਦੀ ਲੋੜ ਪੈ ਜਾ ਫਿਰ ਇੱਕ ਵੀ ਨਹੀਂ ਮਿਲਣਾ ਜਿੱਦਾਂ ਲੋੜ ਪੈ ਗਈ ਨਾ ਸੱਜਣ ਦੀ ਫਿਰ ਮੁਸ਼ਕਲ ਹੈ ਲਾ ਕੋਈ ਗੱਲਾਂ ਬਾਤਾਂ ਨੂੰ ਬਥੇਰੇ ਬਾਹਰ ਹਾਂਜੀ ਇੱਕ ਟੜੈਂਦੀ ਨਾਲ ਹਾਂ ਜੇ ਟੁੱਟਣ ਜਾਈਏ ਫਿਰ ਇੱਕ ਵੀ ਮਿਲਦਾ ਲੋੜ ਪੈ ਜਾਣਾ ਵੀ ਜਵੰਤ ਦੇਣੀ ਅੱਜ ਕਹਿੰਦਾ ਵੀ ਮੁਸ਼ਕਲ ਜਿੱਥੇ ਰਿਸਕ ਹੋ ਜਾਏ ਉੱਥੇ ਮੁਸ਼ਕਲ ਹੈ ਧੋਖਾ ਜਿਉ ਮਲੀ ਕਾਰਨ ਤੇ ਨਾ ਮਾਂ ਪਰੀ ਜਿਉ ਮਾਲੀ ਇਸ ਕਰਕੇ ਮੇਰੇ ਅੰਦਰ ਉਹ ਧੁਖਦੀ ਹੈ ਅੱਗ ਜਿਵੇਂ ਬਲੀ ਇਕੱਠੀ ਕਰ ਤੇ ਮਾਲੀ ਹੁੰਦੀ ਹੈ ਗੋਹਾ ਜਿੱਥੇ ਪਸ਼ੂ ਰਹਿੰਦੇ ਹੋਣ ਪੈਰਾਂ ਨਾਲ ਵੱਢਿਆ ਬਰੀਕ ਬਰੀਕ ਗੋਹਾ ਸੁੱਕ ਜਵੇ ਉਹਨੂੰ ਬਲੀ ਕਹਿੰਦੇ ਉਹਨਾਂ ਦੇ ਪੈਰਾਂ ਨਾਲ ਸੁੱਕ ਜਾਂਦਾ ਨਾ ਗੋਹਾ ਜਿਵੇਂ ਆਪਾਂ ਕੋਲੂ ਚੱਲਦੇ ਸੀ ਖਿਡਾਰੀ ਚੱਲਦੀ ਸੀ ਖੂਹ ਚੱਲਦੇ ਹਟ ਉਹ ਗੋਹਾ ਜਿਹੜਾ ਪਸ਼ੂ ਕਰਦੇ ਤੇ ਨਾ ਉਹ ਪੈਰਾਂ ਨਾਲ ਵੱਡਿਆ ਵੱਡਿਆ ਜਾਂਦਾ ਉਹ ਪਰੇ ਨਹੀਂ ਸਿੱਟਦੇ ਤਾਂ ਕਿ ਉਹ ਥੋੜਾ ਜਿਹਾ ਸਖਤ ਮਿੱਟੀ ਨਾ ਨਿਕਲੇ ਪੋਲਾ ਰਹੇ ਜਾਨਵਰਾਂ ਦੇ ਪੈਰ ਨਾ ਕਸਮ ਖੁਰੀਆਂ ਨਾ ਕਸਮ ਉਹਨੂੰ ਜੇ ਇਕੱਠੀ ਕਰ ਲਈਏ ਉਹਨੂੰ ਅੱਗ ਲੱਗ ਜਾਂਦੀ ਹੈ ਉਹ ਧੁਖਦੀ ਰਹਿੰਦੀ ਅੱਗ ਨਹੀਂ ਜਲਦੀ ਧੁਖਦੀ ਰਹਿੰਦੀ ਅੱਗ ਨਹੀਂ ਜਲਦੀ ਧੁੱਖਾਂ ਜੋ ਮਾਲੀ ਹਾਂ ਕਾਰਨ ਤੇ ਨਾ ਮਾਂ ਪਰੀ ਕਾਲ ਤਿੰਨਾ ਮਾਪਰੀ ਜਿਹੜੇ ਮਾਪਿਓ ਸੀ ਨਾ ਮੇਰੀ ਮੱਤ ਹੈ ਪਰ ਮੇਰਾ ਗਿਆਨ ਉਹਦੀ ਵਜ੍ਹਾ ਨਾਲ ਮਾਪਿਓ ਨੇ ਜਿਹੜੀ ਮੱਤ ਦੇਤੀ ਉਹ ਬਲੀ ਧੁਖਦੀ ਆ ਅੰਦਰ ਕਾਲ ਤਿੰਨਾ ਮਾਪਰੀ ਉਹਦੇ ਮਾਪਿਓ ਨੇ ਮੱਤ ਦਿੱਤੀ ਉਹੀ ਹੁਣ ਧੁਖਦੀ ਆ ਅੰਦਰ ਮਾਪਿਓ ਤੇ ਆਈ ਹੋਈ ਮੱਤ ਕਾਰਨ ਕੀ ਹੈ ਤਿੰਨਾ ਮਾਪਰੀ ਮਾਪਿਓ ਦੇ ਕਾਰਨ ਅੰਦਰ ਚਿੰਤਾ ਦੀ ਅੱਗ ਗਏ ਹੁਣ ਤ੍ਰਿਸ਼ਨਾ ਦੀ ਅੱਖ ਹੈ ਜੋ ਇਹਨਾਂ ਨੇ ਲਾਈ ਆਪਣੇ ਇਕੱਠੀ ਕਰਕੇ ਉਹੀ ਧੁਖਦੀ ਹੈ ਹੋਰ ਕੀ ਹੈ ਆ ਤੇਰਾ ਆ ਮੇਰਾ ਆ ਉਹ ਹੈ ਉਹ ਹੈ ਸਮਝੇ ਗੱਲਾਂ ਬਣਾ ਲੈ ਪੈਸੇ ਇਕੱਠੇ ਕਰ ਲੈ ਆਤਪਾਤੀ ਜਾਣਨ ਨੂੰ <laughs> ਹਾਂਜੀ